ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰ ਇੰਦ ਕੋ ਮੇ ਸਰਬ ਕਲਾ ਸਮਰੱਥ ਸਦਾ ਜਿਸ ਦਾ ਸਿਰ ਉਪਰ ਹੱਥ ਸਦਾ ਹਾਜ਼ਰ ਹਰ ਦਮ ਹਰ ਵਥ ਸਦਾ ਜਿਸ ਦੇ ਸਭ ਜੀਵ ਜਿਸ ਦੇ ਸਭ ਜੀਵ ਪਖਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਜਿਸ ਦਾ ਨਾ ਪਾਰਾਵਾਰ ਕੋਈ ਨਾ ਆਦ ਅੰਤ ਵਿਚਕਾਰ ਕੋਈ ਨਾ ਚੱਕਰ ਨਾ ਚੇਨ ਆਕਾਰ ਕੋਈ ਨਾ ਮਾਤ ਪਿਤਾ ਸੁਤ ਨਾ ਮਾਤ ਪਿਤਾ ਸੁਤ ਨਾਰੀ ਏ ਉਸ ਨੂੰ ਪਰਨਾਮ ਹਮਾਰੀ ਏ ਸਤਖੰਡ ਅਖੰਡ ਗਰਾਂ ਜੀ ਦਾ ਸਤ ਚਿੱਤ ਆਨੰਦ ਹੈ ਨਾ ਜੀ ਦਾ ਉੱਚੇ ਤੋਂ ਉੱਚਾ ਥਾਂ ਜੀ ਦਾ ਜਿਸ ਨੀਚੇ ਸਭ ਜਿਸ ਨੀਚੇ ਸਭ ਦਰਬਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਜਿਸ ਦਾ ਫੁਰਨਾ ਸਵਕਾਰ ਕਰੇ ਉਸ ਪਾਲਨ ਸੰਭਾਲ ਕਰੇ ਇੱਕ ਛਿਨ ਟਾਇ ਉਸਾਰ ਕਰੇ ਜਿਸ ਖੇਲ ਅਜੀਬ ਜਿਸ ਖੇਲ ਅਜੀਬ ਖਿਲਾਰੀ ਏ ਉਸ ਨੂੰ ਪਰਨਾਮ ਹਮਾਰੀ ਏ ਜਿਸ ਲੱਖ ਆਕਾਸ ਪਤਾਲ ਰਚੇ ਅਗਨੀ ਤੇ ਪਵਨਾ ਧਾਰ ਰਚੇ ਚਨ ਤਾਰੇ ਸੂਰ ਕਮਾਲ ਰਚੇ ਵਾ ਕੀਤੀ ਚਿੱਤਰ ਵਾ ਕੀਤੀ ਚਿੱਤਰਕਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਰਜਨਾਮੀ ਢੰਗ ਕਮਾਲ ਦਾ ਏ ਆਂਡੇ ਵਿੱਚ ਪੰਛੀ ਪਾਲਦਾ ਏ ਤੇ ਮਾਤ ਗਰਭ ਵਿੱਚ ਬਾਲਦਾ ਏ ਜੇ ਸਿਰਜੀ ਖਾਣੀ ਜੇ ਸਿਰ ਜੀ ਖਾਣੀ ਚਾਰੀਏ ਉਸ ਨੂੰ ਪ੍ਰਣਾਮ ਹਮਾਰੀਏ ਜੋ ਵੱਡਾ ਦਤਾਰ ਖਾਉਂਦਾ ਏ ਜਲ ਥਲ ਮੇ ਰਿਜਕ ਪਚਾਉਂਦਾ ਏ ਨਾ ਕਿਸੇ ਦਾ ਡੰਗ ਅਕਾਉਂਦਾ ਏ ਜੋ ਆਪ ਅਖੁੱਟ ਜੋ ਆਪ ਅਖੁੱਟ ਭੰਡਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਜੋ ਫੂਲ ਮੈਂ ਬਾਸ ਬਸਾਇਆ ਏ ਕਾਸ਼ਟ ਮੇ ਅਗਨ ਛਪਾਇਆ ਏ ਜਿਉਂ ਦੂਤ ਮੇ ਕਿਰਤ ਸਮਾਇਆ ਏ ਹੋ ਰਵਿਆ ਵਿੱਚ ਇਉਂ ਰਵਿਆ ਵਿੱਚ ਸੰਸਾਰੀ ਏ ਉਸ ਨੂੰ ਪਰਨਾਮ ਹਮਾਰੀ ਏ ਜੋ ਪੈਣ ਦਾ ਸੱਚ ਪੁਸ਼ਾਕ ਸਦਾ ਤੇ ਪਿਆਰ ਹੈ ਜਿਸ ਦਾ ਵਾਕ ਸਦਾ ਪੇਖਾਂ ਤੋਂ ਰਹਿੰਦਾ ਪਾਕ ਸਦਾ ਨਾ ਕੋਨ ਮੋਨ ਜੱਟ ਨਾ ਕੋਨ ਮੋਨ ਜੱਟ ਤਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਨਹੀਂ ਬਾਸੀ ਮਾਜਦ ਮੰਦਰ ਦਾ ਨਾ ਗੁਫਾ ਬਨੋ ਤਨ ਕੰਦਰ ਦਾ ਹੈ ਮੈਰਮ ਮਾਨੁਖ ਅੰਦਰ ਦਾ ਸ਼ੁੱਧ ਹਿਰਦਾ ਜੀ ਦੀ ਸ਼ੁੱਧ ਹਿਰਦਾ ਜੀ ਦੀ ਅਟਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਜਿਸ ਨੂੰ ਭਾਲੇ ਸ਼ਿਵ ਪਾਰਵਤੀ ਵਿਸ਼ਨੂੰ ਬ੍ਰਹਮਾ ਨੇ ਪਾਈ ਗਤੀ ਮੂਸਾ ਨੇ ਚੱਲੀ ਝਲਕ ਰਤੀ ਲੱਖ ਕੋਟਨ ਕੋਟ ਲੱਖ ਕੋਟਨ ਕੋਟ ਉਜਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਲੱਭਦਾ ਨਹੀਂ ਪੇਖੀ ਭਾਰਿਆਂ ਨੂੰ ਸੁਣਦਾ ਨਹੀਂ ਉੱਚਿਆਂ ਨਾਰਿਆਂ ਨੂੰ ਥੰਮ ਪਾੜ ਕੇ ਮਿਲੇ ਪਿਆਰਿਆਂ ਨੂੰ ਕਰ ਦੁਖੀ ਦੁਸ਼ਟ ਕਰ ਦੁਖੀ ਦੁਖ ਸੰਗਾਰੀਏ ਉਸ ਨੂੰ ਪਰਨਾਮ ਹਮਾਰੀਏ ਬਲੀਆਂ ਤੋਂ ਬਲਿਆ ਜਾਂਦਾ ਨਹੀਂ ਛਲੀਆਂ ਤੋਂ ਛਲਿਆ ਜਾਂਦਾ ਨਹੀਂ ਬਲੀਆਂ ਤੋਂ ਠੱਲਿਆ ਜਾਂਦਾ ਨਹੀਂ ਜੋ ਆਪ ਅਜਿੱਤ ਜੋ ਆਪ ਅਜਿਤ ਖਿਡਾਰੀਏ ਉਸ ਨੂੰ ਪ੍ਰਣਾਮ ਹਮਾਰੀਏ ਸਭ ਪਟਕੀ ਫਿਰੇ ਲੁਕਾਈਏ ਜੀਵਨ ਦੀ ਸਾਰ ਨਾ ਪਾਈਏ ਮੈਂ ਮੇਰੀ ਜਿਨੇ ਗਵਾਈਏ ਉਸ ਦੇ ਨਾਲ ਜਿਸ ਦੀ ਉਸ ਦੇ ਨਾਲ ਜਿਸ ਦੀ ਯਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ ਉਸ ਨੂੰ ਪ੍ਰਣਾਮ ਹਮਾਰੀ ਏ